ਇਨੀ ਲੋਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਹੋਈ ਇਹਨਾਂ ਲੋਣੇ ਦੇਖਦੇ ਆ ਇਹਨਾਂ ਅੱਖਾਂ ਨਾਲ ਦੇਖਦੇ ਦੇਖਦੇ ਕਿੰਨੀ ਦੁਨੀਆ ਚੱਲ ਗਈ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਲੋਕਾਂ ਨੂੰ ਆਪੋ ਆਪਣੀ ਰਹੀ ਹੈ ਆਪਣੀ ਆਪਣੀ ਲੋੜ ਅਨਸਾਰ ਲੋਕ ਭਜੇ ਫਿਰਦੇ ਨੇ ਆਪਣੀ ਆਪਣੀ ਲੋੜ ਦੇ ਵਿੱਚ ਵਾਸਤੇ ਲੋਕ ਭਜੇ ਫਿਰਦੇ ਨੇ ਮੈਂ ਆਪਣੀ ਬਈ ਮੈਨੂੰ ਆਪਣੀ ਲੋੜ ਹੈ ਮੇਰੀ ਆਪਣੀ ਲੋੜ ਹੈ ਲੋਕਾਂ ਦੀ ਆਪਣੀ ਆਪਣੀ ਲੋੜ ਹੈ ਮੈਂ ਆਪਣੀ ਲੋੜ ਦੀ ਗੱਲ ਕਰਨਾ ਲੋਕ ਆਪਣੀ ਆਪਣੀ ਲੋੜ ਦੀ ਗੱਲ ਕਰਦੇ ਨੇ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ